ਸਦਰਸ਼ਨ ਨਾਮ ਬ੍ਰਾਹਮਣ ਪੁਜੰਗ ਜੋਣ ਤੇ ਉਧਾਰ ਕਰਨ ਕਥਨੰ ਸੋਈਆ ਦਿਨ ਪੂਜਾ ਕੋ ਆਏ ਲਗਿਓ ਤੇ ਕੋ ਜੋ ਗੁਹਾਰ ਹਿਤ ਕੈ ਅਤ ਸੇਵੀ ਜਾਰਿਪ ਸੁੰਬਨ ਸੁੰਬ ਮਰਿਓ ਕਉ ਸਿਆਮ ਕਹੈ ਜਗ ਮਾਤ ਪੇਵੀ ਨਾਸ ਪਏ ਜਗ ਮੇ ਜਨ ਸੋ ਹੂ ਮਨ ਮੈਂ ਕੁਪ ਕੈ ਦੈ ਸੇਵੀ ਤਾਈ ਕਹੇ ਚਲੇ ਤਜ ਕੈ ਪੁਰ ਗਵਾਰਨ ਗੋ ਸੋ ਪੂਜਨ ਦੇਵੀ ਆਠ ਪੁਜਾ ਜਿਹ ਕੀ ਜਗਮਾਲਮ ਸੁੰਭ ਸੰਘਾਰਨ ਨਾਮ ਜਿਸੀ ਕੋ ਸਾਧਨ ਦੋਖਨ ਕੀ ਹਰਤਾ ਕਬ ਸ਼ਾਮ ਨਾ ਮਾਨਤ ਤਰਾਸ ਕਿਸੀ ਕੋ ਸਾਤ ਆਕਾਸ ਪਤਾਲਨ ਸਾਤਨ ਫੈਲ ਲਿਓ ਜਸ ਨਾਮ ਇਸੀ ਕੋ ਤਾਹੀ ਕੋ ਪੂਜਨ ਦਿਓਸ ਲਗਿਓ ਸਭ ਗੋ ਚਲੇ ਹਿਤ ਮਾਨ ਤਿਸੀ ਕੋ ਦੋਹਰਾ ਮਹਾਰੁਦਰ ਅਰ ਚੰਡ ਕੇ ਚਲੇ ਪੂਜਵੇ ਕਾਜ ਜਸਦਾ ਤ੍ਰਿਆ ਬਲ ਭਦਰਿਓ ਸੰਗ ਲੀਏ ਬ੍ਰਿਜ ਰਾਜ ਸੁਈਆ ਪੂਜਨ ਕਾ ਚਲੇ ਤਜ ਕੈ ਬੁਰਗੋਬ ਸਵੈ ਮਨ ਮੈਂ ਹਰਖੇ ਗੈ ਅਛਤ ਧੂਪ ਚਾ ਮ੍ਰਿਤ ਦੀਪਕ ਸਾਮੈ ਚੰਡ ਸਿਵਹਿ ਰਖੇ ਅਤ ਆਨੰਦ ਪ੍ਰਾਪਤ ਪੇ ਤਿਨ ਕੋ ਦੁਖ ਥੇ ਜੋ ਜਿਤੇ ਸਭ ਹੀ ਕਰਖੇ ਕਬ ਸਿਆਮ ਅਹੀਰਨ ਕੇ ਜੋਹਤੇ ਸੋ ਭਾਗ ਕਰੀ ਏ ਮੈਂ ਪਰਖੇ ਸਵਈਆ ਏਕ ਭੁਜੰਗਨ ਕਾਨ ਬਬਾ ਕਹੋ ਲੀਲ ਲਇਓ ਤਨ ਨੈਕ ਨ ਛੋਰੈ ਸਿਹਾ ਮਨੋ ਸਹਿ ਕੋ ਤਰ ਕੋਪ ਡਸਿਓ ਅਤਹੀ ਕਰ ਜੋਰੈ ਜਿਉ ਪੁਰ ਕੇ ਜਨ ਲਾਤਨ ਮਾਰਤ ਜੋਰ ਕਰੈ ਅਤਹੀ ਚਖ ਝੋਰੈ ਹਾਰ ਪਰੇ ਸਭਨੋ ਮਿਲ ਕੈ ਤਬ ਕੂਕ ਕਰੀ ਭਗਵਾਨ ਕੀ ਓਰੈ ਸੋਈਆ ਗੋਪ ਪੁਕਾਰਤ ਹੈ ਮਿਲ ਕੈ ਸਭ ਸਿਆਮ ਕਹੈ ਮੁਸਲੀ ਧਰ ਪਈਏ ਦੋਖਨ ਕੋ ਹਰਤਾ ਕਰਤਾ ਸੁਖ ਆਵੋ ਢੇਰਤ ਦੈਤ ਮਰਈਏ ਮੋਏ ਗ੍ਰਸਿਓ ਐ ਸਿਆਮ ਬੜੇ ਹਮਰੋ ਵਾਹਿਆ ਬਦਕਾਰਜ ਕਈਐ ਰੋਗ ਪਏ ਜਿਮ ਬੈਦ ਬੁਲਈਅਤ ਭੀਰ ਭਰੇ ਜਿਮ ਵੀਰ ਬੁਲਈਏ ਸੁਨ ਸਰਾਉਣ ਮੈਂ ਹਰਿ ਬਾਤ ਪਿਤਾ ਓਹ ਸਾਪੈ ਕੋ ਤਨ ਛੇਦ ਕਰਿਓ ਐ ਸਾਵ ਕੀ ਦੇਹ ਤਜੀ ਉਹਨੂੰ ਇੱਕ ਸੁੰਦਰ ਮਾਨੁਖ ਦੇਹ ਧਰਿਓ ਐ ਤਾ ਛਬ ਕੋ ਜਸ ਉੱਚ ਮਹਾ ਕਬ ਨੈ ਬਿਦ ਯਾ ਮੁਖ ਤੇ ਉਤਰਿਓ ਹੈ ਮਾਨੋ ਪੁਨ ਪ੍ਰਤਾਪਨ ਤੇ ਸਾਸੀ ਛੀਨ ਲਿਓ ਰਿਪ ਦੂਰ ਕਰਿਓ ਹੈ ਸੋਇਆ ਬਾਮਨ ਹੋਏ ਗਇਓ ਸੁਵਹਿ ਫੁਨ ਨਾਮ ਸੁਦਰਸ਼ਨ ਹੈ ਪੁਨ ਜਾ ਕੋ ਕਾਨ ਕਹੀ ਪਤੀਆਂ ਹੱਥ ਗਏ ਤਿਹ ਸੋ ਕਹੋ ਰੇ ਤੈ ਠੌਰ ਕਹਾ ਕੋ ਨੈਣ ਨਿਵਾਏ ਮਨੈ ਸੁਖ ਪਾਏ ਸੋ ਜੋਰ ਪ੍ਰਣਾਮ ਕਰਿਓ ਕਰਤਾ ਕੋ ਲੋਗਨ ਕਉ ਕਰਤਾ ਹਰਤਾ ਦੁਖ ਸ਼ਾਮ ਕਹੈ ਪਤ ਜੋ ਚਹੁਕਾ ਕੋ ਦੇਜ ਵਾਸ਼ਵਈਆ ਅਤਰ ਰਖੀ ਸਰ ਕੇ ਸੁਤ ਕੋ ਇਤਿਹਾਸ ਕਰਿਓ ਤਿਨ ਸਰਾਪ ਦਇਓ ਹੈ ਜਾਹੇ ਕਹਿਓ ਤੋ ਸਾਬ ਸੋ ਹੋ ਬਚਨਾ ਉਨ ਯਾ ਬਿਦ ਮੋਹਿ ਕਹਿਓ ਹੈ ਤਾਹੀ ਕੈ ਸਰਾਪ ਲੱਗੇ ਖਮਰੋ ਤਨ ਬਾਮਨ ਤੇ ਅਹ ਸਿਆਮ ਭਇਓ ਹੈ ਕਾਂ ਤੁਮੈ ਤਨ ਛੂਤੀ ਤਨ ਕੋ ਸਭ ਪਾਪ ਪਰਾਏ ਗਇਓ ਹੈ ਪੂਜਿਤ ਤੇ ਜਗ ਮਾਤ ਸਵੈ ਜਨ ਪੂਜ ਸਵੈ ਤੇ ਡੇਰ ਨ ਆਏ ਕਾਨ ਪਰਾਕਰਮ ਕੋ ਔਰ ਧਾਰ ਸਭੋ ਮਿਲ ਕੈ ਉਪਮਾ ਜਸ ਗਾਏ ਸੋਰਜ ਸਾਰੰਗ ਸੁਧ ਮਲਾਰ ਬਿਲਾਵਲ ਭੀਤਰ ਤਾਨ ਵਸਾਏ ਰੀਜ ਰਹੇ ਬ੍ਰਿਜ ਕੇ ਜੋ ਸਵੈ ਜਨ ਰੀਜ ਰਹੇ ਹੂ ਸੁਨ ਪਾਏ ਦੋਹਰਾ ਪੂਜ ਜੰਡ ਕੋ ਭਟ ਬੜੇ ਘਰ ਆਏ ਮਿਲ ਦੋਏ ਅਨ ਖਾਇ ਕੈ ਮਾਤ ਦੇ ਰਹੇ ਸਦਨ ਮੈ ਸੋਏ ਇਤਿ ਸ੍ਰੀ ਵਿਜਿਤਰ ਨਾਟਕੇ ਗ੍ਰੰਥੇ ਕ੍ਰਿਸ਼ਨਾ ਅਵਤਾਰੇ ਦੇਜ ਉਧਾਰ ਚੰਡ ਪੂਜ ਧਿਆਇ ਸਮਾਪਤਮ ਅਥ ਬ੍ਰਿਖ ਭਾਸੁਰ ਦਇਤ ਬਦ ਕਥਨੰ ਸੁਈਆ ਭੋਜਨ ਜਸ ਜਸਦਾ ਪੈ ਤੇ ਭਟ ਰਾਤ ਪਰੇ ਸੋ ਸੋਏ ਰਹੇ ਹੈ ਰਾਤ ਪਏ ਬਨ ਬੀਤ ਗਏ ਉਠ ਸੇਜਾ ਢੋਲਤ ਸਿੰਘ ਸਹੈ ਹੈ ਬ੍ਰਿਖ ਪਾਸਰ ਕੋ ਤੇ ਠੌਰ ਖਰੋ ਜੇ ਕੇ ਦੋ ਸਿੰਘ ਆਕਾਸ਼ ਖਏ ਹੈ ਦੇ ਕੈ ਸੋ ਕੁਪ ਕੈ ਹਰ ਜੂ ਦੋ ਹੱਥਨ ਸੋ ਕਰ ਜੋਰ ਗਏ ਹੈ ਸੋਈਆ ਸਿੰਘਨ ਤੇ ਗਹਿ ਡਾਰ ਦਇਓ ਸੋ 18 ਪੈਗ ਪੈ ਜਾਏ ਪਰਿਓ ਹੈ ਫੇਰ ਉਠਿਓ ਕਰ ਕੋਪ ਮਨੈ ਹਰ ਕੇ ਫਿਰ ਸੋਵੇ ਜੁਦ ਕਰਿਓ ਹੈ ਫੇਰ ਬਗਾਏ ਦਿਓ ਹਰ ਜੂ ਕਹੀ ਜਾਏ ਗਿਰਿਓ ਸੋ ਨਹੀਂ ਉਪਰਿਓ ਹੈ ਮੋਛ ਪਈ ਤੇ ਕੀ ਹਰ ਕੇ ਕਰ ਛੂਵਤ ਹੀ ਸੋ ਲਰਿਓ ਨਾ ਮਰਿਓ ਹੈ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨਾ ਅਵਤਾਰੇ ਬਿਰਖ ਪਾਸੁਰ ਦੈਤ ਬਧਾ ਧਿਆਏ ਸਮਾਪਤ ਮਸਤ ਸੁਮਸਤ ਅਥ ਕੇ ਸੀਤ ਬਾਦ ਕਥਨੰ ਸੋਈਆ ਜੁਦ ਬਡੋ ਕਰ ਕਹਿ ਤਿਹ ਕੇ ਸੰਗ ਜੋ ਭਗਵਾਨ ਬਡੋ ਹਰਿ ਮਾਰਿਓ ਨਾਰਦ ਤੋ ਮਥਰਾ ਮੈਂ ਗਇਓ ਬਚਨਾ ਸੰਗ ਕੰਸ ਕੇ ਐਸੇ ਵਿਚਾਰਿਓ ਤੂੰ ਭਗਨੀ ਪਤ ਨੰਦ ਸੁਤਾ ਹਰ ਤਵੈ ਰਿਪਵਾ ਘਰ ਭੀਤਰ ਡਾਰਿਓ ਦੈਤ ਘਾਸਰਿਓ ਬਕਬੀਰ ਮਰਿਓ ਤਿਨਹੂ ਜਬ ਪੌਰਖ ਹਾਰਿਓ ਸਈਆ ਕੰਸ ਬਾਜ ਪ੍ਰਤੀ ਉਤਰ ਕੋ ਪਰਿਓ ਮਨ ਮੈ ਮਥਰਾ ਪਦ ਚਿੰਤ ਕਰੀ ਏਕੋ ਅਵਮਰੀਐ ਏਕੀ ਸਮਕਾਰਜ ਔਰ ਕਛੂ ਨਹਿਤਾ ਬਦ ਆਪਨ ਉਪਰੀਐ ਤਬ ਨਾਰਦ ਬੋਲ ਉਠਿਓ ਹਸ ਕੈ ਸੁਣੀਐ ਨਿਪਕਾਰਜ ਯਾ ਕਰੀਐ ਛਲ ਸੋ ਬਲ ਸੋ ਕਬ ਸ਼ਾਮ ਕਹੈ ਆਪਣੇ ਹਰਿ ਕੋ ਸਿਰਵਾ ਹਰੀਐ ਕੰਸ ਬਾਜ ਨਾਰਦ ਸੋ ਸੁਈਆ ਤਬ ਕੰਸ ਪ੍ਰਣਾਮ ਕਹੀ ਕਰ ਕੈ ਸੁਨਿਐ ਰਿਖ ਜੂ ਤੁਮ ਸਤ ਕਹੀ ਹੈ ਵਾ ਕੀ ਰਜਨੀ ਦਿਨ ਮੈਂ ਹਮਰੈ ਮਨ ਮੈਂ ਬਸ ਕੈ ਸੋ ਰਹੀ ਹੈ ਜਾਹੇ ਮਰਿਓ ਅਗਦੈਤ ਬਲੀ ਬਕ ਪੂਤ ਨਾ ਜਾ ਥਨ ਜਾਹੇ ਗਈ ਹੈ ਤਾਮਰੀਏ ਛਲ ਕੈ ਕਿਦੋ ਸੰਗ ਕੇ ਕੈ ਬਲ ਕੇ ਇਹ ਬਾਤ ਸਹੀ ਹੈ ਕੰਸ ਬਾਜ ਕੇ ਸੀਸੋ ਸੁਈਆ ਮਨ ਤਉ ਮਿਲ ਕੈ ਨਿਰਭਸੋ ਗ੍ਰਹਿ ਗਇਓ ਤਬ ਕੰਸ ਬਲੀ ਇਕ ਦੈਤ ਬੁਲਾਇਓ ਮਾਰਹੁ ਜਾਹਿ ਕਹਿਓ ਜਸਦਾ ਸੁਧ ਪੈ ਕਹਿ ਕੈ ਇਹ ਬਾਤ ਪਠਾਇਓ ਪਾਛੈ ਤੇ ਪੈ ਭਗਨੀ ਭਗਨੀ ਪਦ ਢਾਰ ਜੰਜੀਰਨ ਤਾਮ ਰਖਾਇਓ ਸੰਗ ਚੰਡੂਰ ਕਹਿਓ ਇਹ ਭੇਦ ਤਵੈ ਕੁਬਲਿਆ ਗਿਰ ਬੋਲ ਪਠਾਇਓ ਕੰਸ ਬਾਚ ਅਕਰੂਰ ਸੋ ਸੁਈਆ ਪਾਖ ਕਹੀ ਸੰਗ ਪ੍ਰਿਤਨ ਸੋ ਇਕ ਖੇਲਣ ਕੋ ਰੰਗ ਭੂਮ ਬਨਈਐ ਸੰਗ ਚੰਡੂਰ ਕਹਿਓ ਮੁਸਤੇ ਦਰਵਾਜੇ ਵਿਖੈ ਗਜ ਕੋ ਥਿਰ ਕਈਐ ਬੋਲ ਕਰੂਰ ਕਹੀ ਹਮਰੋ ਰਥ ਲੈ ਕਰ ਨੰਦਪੁਰੀ ਮਹਿ ਜਈਐ ਜਗ ਅਵੈ ਖਮਰੇ ਗ੍ਰਹਿ ਖੈਏ ਬਾਤਨ ਕੋ ਕਰ ਕੈ ਹਰ ਲਈਐ ਸੁਈਆ ਜਾਹੇ ਕਹਿਓ ਅਕਰੂਰੈ ਕਉ ਬ੍ਰਿਜ ਕੇ ਪੁਰ ਮੈਂ ਅਤ ਕੋ ਪਹਿ ਸਿਉਤਾ ਜਗ ਅਬੇ ਹਮਰੇ ਗ੍ਰਹਿ ਹੈ ਰਿਜਵਾਏ ਕਹਿ ਲਿਆ ਬਹੁ ਵਾ ਕਹਿ ਇਉਤਾ ਤਾ ਛਬ ਕੋ ਜਸ ਉਚ ਮਹਾ ਉਪਜੋ ਕਬ ਕੇ ਮਨ ਮੈਂ ਇਹ ਬਿਉਤਾ ਜੋ ਬਨ ਬੀਚ ਹਰੇ ਮ੍ਰਿਤ ਕੇ ਸੋ ਪਠਿਓ ਮ੍ਰਿਗਵਾ ਕਹਿ ਕੇ ਹਰਿ ਨਿਉਤਾ ਕਬਿਓ ਬਾਜ ਦੋਹਰਾ ਨਿਰਪ ਭੇਜਿਓ ਅਗਰੂਰ ਕੋ ਹਰਿ ਮਾਰਨ ਕੇ ਘਾਤ ਅਬ ਬਦ ਕੇ ਸੀ ਕੀ ਕਥਾ ਭਈ ਕਹੋ ਸੋਈ ਬਾਤ ਸਵਈਆ ਰਾਤ ਲਿਓ ਤਾ ਕੋ ਉਠ ਸੋ ਰਿਪ ਹੋਇ ਹੈ ਦੀਰਗ ਪੈ ਤਹ ਆਇਓ ਦੇਖਤ ਜਾਏ ਦਨੇਸ਼ ਦਰਿਓ ਮਗਵਾ ਜਿਹ ਪੇਖਤ ਹੀ ਡਰ ਪਾਇਓ ਗਵਾਰ ਡਰੇ ਤੇ ਦੇਖਤ ਹੀ ਖਰ ਪਾਇਨ ਉਪਰ ਸੀਸ ਝੁਕਾਇਓ ਤੀਰ ਪਇਓ ਜਦ ਰਾਏ ਤਵੈ ਤੇ ਸੋ ਕੁਪ ਕੈ ਰਣ ਦੁੰਦ ਮਚਾਇਓ ਕੋਪ ਭਇਓ ਰਿਪ ਕੇ ਮਨ ਮੈਂ ਤਵ ਪਾਉ ਕੀ ਕਾਨ ਕੋ ਚੋਟ ਚਲਾਈ ਦੀਨ ਨ ਲਾਗਨ ਸਿਆਮ ਤਨੈ ਸੋ ਭਲੀ ਬਿਦ ਸੋ ਜਦ ਰਾਏ ਬਚਾਈ ਫੇਰ ਕਹਿਓ ਸੋ ਪਾਇਨ ਤੇ ਕਰਮੋ ਨ ਰਹਿਓ ਸੋ ਦਇਓ ਹੈ ਬਗਾਈ ਜਿਉ ਲੜਕਾ ਬਟ ਫੈਂਕਤ ਹੈ ਤਿਮ ਚਾਰ ਸਹਿ ਭੈਗ ਪਰਿਓ ਸੂ ਜਾਈ ਸਵਈਆ ਫੇਰ ਸੰਭਾਰ ਤਵੈ ਬਲਵਾਰੇ ਪਤੁੰਡ ਬਸਾਰ ਹਰਿ ਉਪਰ ਧਾਇਓ ਲੋਚਨ ਕਾੜ ਬਡੇ ਡਰਵਾਨ ਕਿਦੋ ਜਿਨ ਤੈ ਨਵ ਲੋਕ ਡਰਾਇਓ ਸਿਆਮ ਦਇਓ ਤਿਹ ਕੇ ਮੁਖ ਮੈਂ ਕਰ ਤਾ ਛਬ ਕੋ ਮਨ ਮੈਂ ਜਸ ਭਾਇਓ ਕਾਨ ਕੋਹਵੈ ਕਰ ਕਾਲ ਮਨੋ ਤਨ ਕੇਸੀ ਤੇ ਪ੍ਰਾਨ ਨਿਕਾਸਨ ਆਇਓ ਤਿਨ ਬਾਹ ਕਟੀ ਹਰਿਦਾ ਤਨ ਸੋ ਤੇ ਕੇ ਸਭ ਦਾੰਤ ਤਵੈ ਝਰ ਗਏ ਜੋ ਆਏ ਮਨੋਰਥ ਕੈ ਮਨ ਮੈਂ ਸਮ ਕੀ ਸੋ ਹੈ ਗਰਗੇ ਤਬ ਹੀ ਸੋ ਜੂਜ ਪਰੋ ਚਿਤ ਪੈ ਨਾ ਸੋ ਫਿਰ ਕੈ ਆਪਣੇ ਘਰ ਗੇ ਅਬ ਕਾਨਰ ਕੇ ਕਰ ਲਾਗ ਥੀ ਮਰ ਗਇਓ ਵਹਿ ਪਾਪ ਸਭੈ ਹਰ ਗੇ ਸੋਈਆ ਰਾਵਣ ਜਾ ਬਿਦ ਰਾਮ ਮਰਿਓ ਬਿਦ ਜੋ ਕਰ ਕੈ ਨਰਕ ਆਸਰੂ ਮਾਰਿਓ ਜਿਉ ਪ੍ਰਹਲਾਦ ਕੇ ਰਛਨ ਕੋ ਹਰਨਾਕਸ਼ ਮਾਰ ਡਰਿਓ ਨਾ ਉਬਾਰਿਓ ਜਿਉ ਮਦ ਕੈਟ ਮਰੈ ਕਰ ਚੱਕਰ ਲੈ ਪਾਵਕ ਲੀਲ ਲਈ ਡਰ ਟਾਰਿਓ ਤਿਉ ਹਰ ਸੰਤਨ ਰਾਖਨ ਕੋ ਕਰ ਕੈ ਆਪਨੋ ਬਲ ਦੈਤ ਪਛਾਰਿਓ ਸੁਈਆ ਮਾਰ ਬਡੇ ਰਿਪ ਕੋ ਹਰਜੂ ਸੰਗ ਗਉਨ ਲੈ ਸੋ ਗਏ ਬਨ ਮੈਂ ਮਨ ਸੋਗ ਸਬੈ ਹਰ ਕੇ ਸਭ ਹੀ ਅਥ ਕੈ ਹੁਨ ਆਨੰਦ ਪੈ ਤਨ ਮੈਂ ਹੁਨ ਤਾ ਛਬ ਕੀ ਅਤ ਹੀ ਉਪਮਾ ਉਪਜੀ ਕਬ ਸਿਆਮ ਕੇ ਇਓ ਮਨ ਮੈਂ ਜਿਮ ਸਿੰਘ ਵਡੋ ਬ੍ਰਿਗ ਜਾਨ ਬਧਿਓ ਛਲ ਸੋ ਮ੍ਰਿਗ ਵਾ ਕੇ ਮਨੋ ਗਨ ਮੈਂ ਇਤ ਸ੍ਰੀ ਵਿਚਿਤ੍ਰ ਨਾਟ ਗ੍ਰੰਥੇ ਕ੍ਰਿਸ਼ਨ ਅਵਤਾਰੇ ਸੀ ਬਦੈ ਧਿਆਏ ਸਮਾਪਤ ਮਸਤ ਸੁਭ ਮਸਤ ਅਥ ਨਾਰਦ ਜਿਉ ਕ੍ਰਿਸ਼ਨ ਪਹਿ ਆਏ ਅੜਿਲ ਤਬ ਨਾਰਦ ਚਲ ਗਇਓ ਨਿਕਟ ਭਟ ਕ੍ਰਿਸ਼ਨ ਕੇ ਕਰੀ ਉਦਰ ਪੂਰਨਾ ਮਨੋ ਹਿਤ ਰਿਸਨ ਕੇ ਰਹਿਓ ਮੁਨੀ ਸਿਰ ਨਿਆਇ ਸਿਆਮ ਤਰ ਪਗਨ ਕੇ ਹੋ ਮਨ ਵਿਚਾਰ ਕਹਿਓ ਸਿਆਮ ਮਹਾ ਸੰਗ ਲਗਨ ਕੇ ਮੁਨ ਨਾਰਦ ਜੂ ਆਜ ਕਾਨ ਜੂ ਸੋ ਸੋਈਆ ਅਕਰੂਰ ਕੇ ਅਗਰ ਹੀ ਜਾ ਹਰ ਸੋ ਮੁਨ ਭਾ ਪਰ ਕਹਿ ਜਿਹ ਬਾਤ ਸੁਨਾਈ ਰੀਜ ਰਹਿਓ ਆਪਣੇ ਮਨ ਮੈਂ ਸੁਨਿਹਾਰ ਕੈ ਸੁੰਦਰ ਰੂਪ ਕਨਾਈ ਵੀਰ ਬਡੋ ਰਣ ਬੀਜ ਬਦੋ ਤੁਮ ਐਸੇ ਕਹਿਓ ਅਤ ਹੀ ਛਬ ਪਾਈ ਆਇਓ ਹੋ ਸੋ ਕਨੇ ਰਿਪ ਘੇਰ ਸ਼ਿਕਾਰ ਕੀ ਭਾਂਤ ਬਧੋ ਤਿਨ ਜਾਈ ਸੋਈਆ ਤਬ ਹੋ ਉਪਮਾ ਤੁਮਰੀ ਕਰਹੋ ਕੁਬਲਿਆ ਗਿਰ ਕੋ ਤੁਮ ਜੋ ਮਰਹੋ ਮੁਸ਼ਟਕ ਬਲ ਸਾਥ ਚੰਡੂਰੈ ਸੋ ਰੰਗ ਭੂਮ ਬਿਖੈ ਬਦ ਜੋ ਕਰਹੋ ਫਿਰ ਕੰਸ ਬੜੇ ਆਪਣੇ ਰਿਪ ਕੋ ਗਹਿ ਕੇਸ ਤੇ ਪ੍ਰਾਨਨ ਕੋ ਹਰਹੋ ਰਿਪ ਮਾਰ ਕਨੇ ਬਨ ਆਸੁਰ ਕੋ ਕਰ ਕਾਟ ਸਵੈ ਤਰ ਪੈ ਡਰ ਹੋ ਦੋਹਰਾ ਇਹ ਕਹਿ ਨਾਰਦ ਕ੍ਰਿਸ਼ਨ ਸੋ ਵਿਦਾ ਪਇਓ ਮਨ ਅਬ ਅਬਦਨ ਕੰਸੈ ਕੇ ਕਹਿਓ ਮ੍ਰਿਤ ਕੇ ਫੁਨ ਨਿਜ ਕਾਹੇ ਇਤ ਸ੍ਰੀ ਵਿਜਿਤਰ ਤਰਨਾਟ ਗ੍ਰੰਥੇ ਕ੍ਰਿਸ਼ਨ ਅਵਤਾਰੇ ਮੁਨ ਨਾਰਦ ਯੂ ਕ੍ਰਿਸ਼ਨ ਜੀ ਕੋ ਸਭ ਭੇਦ ਦੇ ਫਿਰ ਵਿਦਿਆ ਭੈ ਧਿਆਏ ਸਮਾਪਤ ਮਸਤ ਸੁਭ ਮਸਤ ਅਥ ਵਿਸਵਾਸੁਰ ਦੈਤ ਜੁਧ ਦੋਹਰਾ ਖੇਲ ਗਵਾਰਨ ਸੋ ਕਿਸ਼ਨ ਆਦ ਨਿਰੰਜਨ ਸੋਏ ਵੈ ਮੇਢਾ ਤਸਕਰ ਕੋ ਕੋ ਪਹਰਵਾ ਹੋਏ ਸੋਇਆ ਕੇਸ ਵਿਦੂ ਸੰਗ ਗਵਾਰਨ ਕੇ ਬ੍ਰਿਜ ਭੂਮ ਬਿਖੈ ਸੋ ਖੇਲ ਮਚਾਇਓ ਗਵਾਰਨ ਦੇਖ ਤਵੈ ਵਿਸਵਾਸੁਰ ਵੈ ਚੁਰਵਾ ਤਿਨ ਪਛਨ ਆਇਓ ਗਵਾਰ ਹਰੇ ਹਰ ਕੇ ਬਹੁਤੇ ਤਿਹ ਕੋ ਫਿਰ ਕਹਿ ਹਰ ਜੂ ਲਖ ਪਾਇਓ ਤਾਇ ਕਹਿ ਤਾਹੀ ਕੀ ਗਰੀਬ ਗਹੀ ਬਲ ਸੋ ਧਰਨੀ ਪਰ ਮਾਰ ਗਿਰਾਇਓ ਦੋਹਰਾ ਵਿਸਵਾਸਰ ਕੋ ਮਾਰ ਕੈ ਕਰ ਸਾਧਨ ਕੇ ਕਾਮ ਹਰੀ ਸੰਗ ਸਭ ਗਵਾਰ ਲੈ ਆਏ ਨਿਸ ਕੋ ਧਾਮ ਇਤ ਸ੍ਰੀ ਵਿਚਿਤ੍ਰ ਨਾਟਕ ਕ੍ਰਿਸ਼ਨ ਅਵਤਾਰੇ ਵਿਸਵਾਸਰ ਦੈਤ ਬਧਾਇ ਧਿਆਏ ਸਮਾਪਤ